ਹੱਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿਤ ਨਾ ਡੁਲਾਈ ਹੱਟੀ ਬਾਟੀ ਕੀ ਹੁੰਦਾ ਹੱਟੀ ਹਿਰਦੇ ਨੂੰ ਕਹਿੰਦੇ ਨੇ ਮਨ ਕਰਕੇ ਵੱਖਰਾ ਰਹੇ ਸੰਸਾਰ ਨਾਲੋਂ ਸੰਸਾਰੀ ਸੋਚ ਸੰਸਾਰ ਦੇ ਬੱਚੇ ਪਾਲਣੇ ਮਕਾਨ ਬਣਾਉਣੇ ਜਾਇਦਾਦ ਬਣਾਉਣੀ ਮਾਇਆ ਦੀ ਦੌੜ ਤੋਂ ਅਲੱਗ ਰਹੇ ਇਹ ਤਾਂ ਗੱਲ ਉਹਨੇ ਕੀਤੀ ਪਰ ਕਬੀਰ ਕਹਿੰਦਾ ਕਹਿੰਦਾ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਨ ਤਜਿਆ ਨਾ ਜਾਏ ਕੀ ਹੋ ਗਿਆ ਜੋ ਕੀ ਕਰਨ ਜੇ ਤਾਂ ਮਾਇਆ ਤਜੀ ਸੰਸਾਰ ਨੇ ਮਾਇਆ ਨਹੀਂ ਤਜੀ ਮੈਂ ਵੀ ਨਹੀਂ ਮਾਇਆ ਤਜੀ ਜੋ ਮਾਨ ਤਜਿਆ ਨਾ ਜਾਏ ਮਾਨ ਮੁਨੀ ਬੁਰ ਬਰਗੜੇ ਮਾਨ ਸਦਾ ਕੋ ਖਾਏ ਤੈਨੂੰ ਮਾਨ ਖਾ ਗਿਆ ਹੰਕਾਰ ਖਾ ਗਿਆ ਕਿ ਮੇਰਾ ਤਜਿਆ ਹੋਇਆ ਫੋੜੇ ਦਾ ਇਲਾਜ ਕਰ ਲਿਆ ਕੈਂਸਰ ਹੋ ਗਿਆ ਅੰਦਰ ਵਾਲੇ ਫੋੜੇ ਦਾ ਇਲਾਜ ਕਰ ਲਿਆ ਉਹਦਾ ਕੈਂਸਰ ਹੋ ਗਿਆ ਬਦੰਦਰ ਅੰਦਰ ਹੋ ਜਿਹਦਾ ਨਹੀਂ ਤੈਨੂੰ ਕੈਂਸਰ ਅੰਦਰ ਲੈਦਾ ਨਹੀਂ ਪਤਾ ਬਾਹਰਲਾ ਫੋੜਾ ਜਿਹਦਾ ਸੀਗਾ ਉਹਦਾ ਇਲਾਜ ਕਰ ਲਿਆ ਉਹ ਐਸੀਆਂ ਦਵਾਈਆਂ ਨੇ ਉਹਦੇ ਨਾਲ ਕੈਂਸਰ ਜਾ ਹੋਇਆ ਗੁਰੂ ਸਾਹਿਬ ਜਵਾਬ ਕੀ ਕਹਿੰਦੇ ਹਾਟੀ ਬਾਟੀ ਨੀਂਦ ਨਾਲ ਜੋ ਹਿਰਦੇ ਦੀ ਖਾਸ ਜੋ ਹਿਰਦੇ ਦੀ ਖੁਰਾਕ ਹੈ ਹਾਟੀ ਬਾਟੀ ਅਸਲ ਚ ਅੰਦਰਲੀ ਖੁਰਾਕ ਹੈ ਉਹ ਹਾਟੀ ਬਾਟੀ ਨੂੰ ਸੋਚ ਔਰ ਬਾਟੀ ਨੂੰ ਬਾਹਰਲੀ ਖੁਰਾਕ ਬੋਲਦੇ ਨੇ ਸਰੀਰ ਦੀ ਇਕੱਠਾ ਲੈ ਕੇ ਚੱਲਦੇ ਨੇ ਜੋ ਗੁਰੂ ਸਾਹਿਬ ਕਹਿੰਦੇ ਹਾਟੀ ਬਾਟੀ ਐਸੀ ਚਾਹੀਦੀ ਹੈ ਜਿਹਦਾ ਨੀਂਦ ਨਾ ਆਵੇ ਹੁਣ ਬਾਹਰ ਖਾਓ ਰੋਟੀ ਦਾ ਨੀਂਦ ਆਉਗੀ ਆਵੇ ਨਹੀਂ ਤਾਂ ਵੀ ਆਉਂਦੀ ਦੀਦ ਦਾ ਮਤਲਬ ਕੀ ਹੈ ਕਹਿਣ ਦਾ ਸੋਹਣਾ ਨਹੀਂ ਹੈ ਹੱਟੀ ਬਾਟੀ ਅੰਦਰ ਆਤਮਾ ਦੀ ਖੁਰਾਕ ਹੈ ਜਿਹੜੀ ਹੱਟੀ ਜਿਹੜਾ ਬੈਠਾ ਅੰਤਰ ਆਤਮਾ ਉਹਦੀ ਜਿਹੜੀ ਖੁਰਾਕ ਹੈ ਉਹਨੂੰ ਇਹ ਜੀ ਖੁਰਾਕ ਖਲਾਉ ਉਹਨੂੰ ਨੀਂਦ ਨਾ ਆ ਉਹ ਆਪਣੇ ਕੰਮ ਕਰਦਾ ਰਹੇ ਹੁਣ ਤਾਂ ਸੁੱਤਾ ਪਿਆ ਕੰਮ ਹੋਣੇ ਲੱਗਿਆ ਹੋਇਆ ਹਾਂ ਉਹਨੂੰ ਜਗਾਓ ਆਇਆ ਕੀ ਕਰਨਾ ਕਿੱਥੋਂ ਆਇਆ ਤੂੰ ਕਿੱਥੇ ਜਾਣਾ ਸਾਰੀ ਜ਼ਿੰਦਗੀ ਦੇ ਬਾਅਦ ਰਿਜ਼ਲਟ ਕੀ ਹੈ ਲੈ ਕੇ ਕੀ ਆਇਆ ਸੀ ਕੀ ਲੈ ਕੇ ਜਾਣਾ ਜੋ ਲੈ ਕੇ ਜਾਣਾ ਰਾਹ ਦੇ ਵਿੱਚ ਉਹ ਹੈ ਵੀ ਤੇਰੇ ਕੋਲ ਰਾਜ ਪਿਆਸ ਲੱਗੂ ਕੀ ਹੈ ਤੇਰੇ ਕੋ ਪਾਣੀ ਰਾਜ ਵਿੱਚ ਬਹੁਤ ਤਪਤ ਬਹੁਤ ਕਾਮ ਹੈ ਫਿਰ ਉੱਥੇ ਕੀ ਇੰਤਜ਼ਾਮ ਹੈ ਤੇਰੇ ਕੋ ਹਰ ਕੇ ਨਾਮ ਕੀ ਤੋਂ ਉੱਪਰ ਸ਼ਾਮ ਜਗਾਓ ਨੂੰ ਨੀਂਦ ਨਾ ਜਾਂਦਰ ਜਾਗਰਤ ਅਵਸਥਾ 'ਚ ਰਹੇ ਉਹ ਸਾਰੇ ਸਮਾਨ ਇਕੱਠਾ ਕਰੇ ਹਾਟੀ ਬਾਟੀ ਨੀਂਦ ਨਾ ਆਵੇ ਬਾਟੀ ਹੁੰਦੀ ਹੈ ਖਰਾਕ ਉਹ ਉਹ ਚੀਜ਼ ਖਾਵੇ ਜਿਹਨਾਂ ਨੂੰ ਨੀਂਦ ਨਾ ਆਵੇ ਪ੍ਰਭ ਗਿਆਨੀ ਦਾ ਭੋਜਨ ਗਿਆਨ ਉਹਨੂੰ ਆਤਮ ਗਿਆਨ ਦੀ ਖੁਰਾਕ ਦਿਓ ਪਰ ਘਰ ਚਿਤਨਾ ਡਲਾਈ ਪਰ ਘਰ ਚਿਤ ਫਿਰ ਕਦੇ ਡੁਲਾਊਗਾ ਜਦ ਜਦ ਗਿਆਨ ਖਾਂਦਾ ਰਹੂਗਾ ਗਿਆਨ ਸਮਝ ਵਾਲੀ ਵਿਸ਼ਾ ਬੁੱਧੀ ਨੂੰ ਸੋਚਣ ਦੀ ਬਜਾਏ ਸਮਝਣ ਚਲਾ ਦੋ ਆਪੇ ਪਰ ਘਰ ਚਿਤ ਜਾਂਦਾ ਹੀ ਨਹੀਂ ਡਲਾਈ ਚਿੱਤ ਵੀ ਪਰ ਘਰ ਜਾਂਦਾ ਹੈ ਡੋਲਦਾ ਹੈ ਕੋਲ ਦੇ ਤਾਂ ਫੈਸਲੇ ਕਰਦਾ ਹੈ ਦੇਖੋ ਚਿੱਤ ਨਾਲ ਡੁਲਾਈ ਹੈ ਮਹਾਰਾਜ ਚਿੱਤ ਇਕੱਠੇ ਫੈਸਲੇ ਕਰਦਾ ਹੈ ਬੁੱਧੀ ਨੇ ਦੇਖਿਆ ਸੀਤਾ ਨੇ ਦੇਖਿਆ ਮਿਰਗ ਮਨ ਚੁੱਪਾ ਗੁਰੂ ਵੀ ਚੰਗਾ ਲੱਗਿਆ ਮਿਰਗ ਲਛਮਣ ਨੂੰ ਵੀ ਰਾਮਚੰਦਰ ਨੂੰ ਕਹਿ ਵੀ ਲੈ ਕੇ ਅਮਰਗ ਫੜ ਕੇ ਨਾ ਨੂੰ ਕਰਮੀ ਕੀਤੀ ਆਖਰ ਬਣ ਗਿਆ ਡੋਲ ਗਿਆ ਨਾ ਪ੍ਰਗਟ ਚਿਤ ਲక్ష్ਮਣ ਦਾ ਤਾਂ ਦਿਖਾਇਆ ਨਹੀਂ ਵਿਰੋਧ ਲక్ష్ਮਣ ਤਾਂ ਚਾਹੁੰਦਾ ਹੀ ਹੈ ਵਿਰੋਧ ਜੇ ਮਾੜਾ ਮੋਟਾ ਕੀਤਾ ਤਾਂ ਰਾਮ ਨੇ ਕੀਤਾ ਤੂੰ ਕੰਬਲੀ ਹੋ ਗਈ ਸੋਨੇ ਦਾ ਬਿਰਦ ਹੁੰਦਾ ਹੈ ਤੇਰੇ ਸਾਹਮਣੇ ਦਾ ਭੱਜਿਆ ਜਾਂਦਾ ਪਰ ਰੋਲ ਡੋਲ ਗਿਆ ਜਿੱਤ ਹਰ ਗਈ ਅਕਲ ਅਕਲ ਗਵਾ ਕੇ ਬਹਿ ਗਿਆ ਫੜ ਕਰ ਕਿਤਨਾ ਡੁਲਾਈ ਬਿਨ ਨਾਵੇਂ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਔਰ ਜਿਹੜਾ ਮਨ ਡੋਲੇ ਨਾ ਨਾ ਜਿਹੜਾ ਕਹਿੰਦੇ ਕਰ ਚਿਤਨ ਡੁਲਾਈ ਇਹ ਨਾਮ ਬਿਨਾ ਸੰਭਵ ਨਹੀਂ ਹੈ ਪ੍ਰਗਟ ਚਿਤ ਡੋਲੇ ਨਾ ਬਿਨ ਨਾਮ ਹੈ ਮਨ ਟੇਕ ਨਾ ਟਿਕੀ ਮਨ ਟਿਕ ਟਿਕ ਨਹੀਂ ਸਕਦਾ ਨਾਮ ਦੇ ਬਿਨਾ ਗਿਆਨ ਦੇ ਬਿਨਾ ਆਤਮ ਗਿਆਨ ਤੇ ਲੱਗਾ ਹੋਇਆ ਮਨ ਟਿਕੂਗਾ ਜੇ ਆਤਮ ਗਿਆਨ ਤੋਂ ਜਦ ਵੇਲਾ ਹੋਇਆ ਜਦੇ ਬਸ ਜਿੰਨਾ ਜਰ ਸੰਗਲ ਨਾ ਵੱਧਾ ਹੋਇਆ ਹੈ ਨਾ ਪਸ਼ੂ ਕਿੱਲੇ ਦੇ ਨਾਲ ਸੰਗਲ ਹੈਗਾ ਉਹਨਾਂ ਜਰ ਆਰਾਮ ਨਾਲ ਬੈਠਾ ਉਹਨੂੰ ਪਤਾ ਮੈਂ ਜਾ ਨਹੀਂ ਸਕਦਾ ਤੁਸੀਂ ਕਿੱਲੇ ਚੋਂ ਸੰਗਲ ਕੱਢ ਕੇ ਐ ਰੱਖ ਲਓ ਬੈਠਾ ਪਸ਼ੂ ਆਪੇ ਤੋਂ ਐਨਾ ਉਹਨੂੰ ਗਿਆਨ ਹੈਗਾ ਉਹ ਮੇਰਾ ਸੁਪਰ ਬਾਹਰ ਹੋ ਪਤਾ ਗਿਆਨ ਦਾ ਵੱਧਾ ਵੱਧਾ ਹੈ ਰਹਿਣਾ ਗਿਆਨ ਦੇ ਸੰਗਲ ਬੰਦ ਕੇ ਰੱਖੇ ਨੂੰ ਨਾਨਕ ਭੂਖ ਨਾ ਜਾਏ ਨਾਨਕ ਭੂਖ ਨਾ ਜਾਏ ਨਾਏ ਦੀ ਨਾਮ ਤੇ ਬਿਨਾ ਭੁੱਖ ਜਾ ਸਕਦੀ ਹੈ ਨਾਮ ਟਿਕ ਸਕਦਾ ਟਿਕ ਸਕਦਾ ਮਨ ਦਾ ਟਿਕਣਾ ਹੀ ਇਹਦੀ ਭੁੱਖ ਜਾਣੀ ਹੈ ਟਿਕਿਆ ਹੋਇਆ ਮਨ ਜਾ ਰਹਿੰਦਾ ਟਿਕਣ ਦਾ ਸੁਭਾਅ ਪੈ ਜਾਂਦਾ ਦਾ ਸੁਭਾਅ ਤੱਕ ਜਾਂਦਾ ਫਿਰ ਸਰੀਰ ਦੀ ਦਾ ਲੋੜਾ ਫਿਰ ਪੂਰੀਆਂ ਆਪੇ ਹੁੰਦੀਆਂ ਹੀ ਰਹਿੰਦੀਆਂ ਨੇ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਪੂਰੀਆਂ ਹੁੰਦੀਆਂ ਹੀ ਨੇ ਉਹ ਜਿਹੜਾ ਭਰਮ ਹੈ ਉਹ ਆਪੇ ਦੂਰ ਹੋ ਜਾਂਦਾ ਹੈ ਤਾਂ ਕਾਫੀ ਦੇ ਲੱਗਿਆ ਰਹਿੰਦਾ ਹੈ ਉਧਰ ਚੱਲਦਾ ਰਹਿੰਦਾ ਔਖਾ ਧੋਖਾ ਕੰਮ ਫਿਰ ਇਹਦਾ ਸੁਭਾਅ ਬਣ ਜਾਂਦਾ ਫਿਰ ਇਹਨੂੰ ਭਰੋਸਾ ਵੀ ਹੋ ਜਾਂਦਾ ਵੀ ਉਹ ਮੈਂ ਤਾਂ ਐਵੇਂ ਹੀ ਮੈਨੂੰ ਭੁਲੇਖਾ ਹੀ ਸੀਗਾ ਇਹ ਕੰਮ ਤਾਂ ਹੁਣ ਵੀ ਚੱਲਦਾ ਜਦ ਵੀ ਚੱਲਦਾ ਸੀ ਉਹ ਜਿਹੜਾ ਭਰਮ ਹੈ ਨਾ ਪਹਿਲਾਂ ਉਹ ਫਿਰ ਜਿਉਂ ਜਿਉਂ ਭਰਮ ਦਾ ਨਾਸ ਹੁੰਦਾ ਫਿਰ ਉਹ ਟਿਕਦਾ ਟਿਕਿਆ ਹੀ ਰਹਿੰਦਾ ਮਨ ਫਿਰ ਉਦਲਾ ਖਿਆਲ ਹੀ ਛੱਡ ਦਿੰਦਾ ਵੀ ਇਹ ਤਾਂ ਜੋ ਹੋਣਾ ਉਹ ਹੋਣਾ ਹੀ ਹੈ ਇਹ ਤਾਂ ਮੈਨੂੰ ਐਵੇਂ ਭਲੇਖਾ ਹੀ ਸੀਗਾ ਹਾਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਪਾਰੀ ਹਾਟ ਪਟਣ ਘਰ ਗੁਰੂ ਦਿਖਾਇਆ ਹਾਟ ਜਿਹਨੂੰ ਤੁਸੀਂ ਕਿਹਾ ਹਿਰਦਾ ਜਿੱਥੇ ਜਾ ਕੇ ਵਪਾਰ ਕਰਨਾ ਨਾਮ ਦਾ ਹਿਰਦਾ ਕੋਈ ਹਾਟ ਹੈ ਹਾਰਡ ਕਹਿੰਦੇ ਕੀ ਹੈ ਉਹ ਤਾਂ ਸ਼ਹਿਰ ਹੈ ਸ਼ਹਿਰ ਕਿਤੇ ਹੁੰਦਾ ਜਿੱਥੇ ਬਹੁਤ ਦੁਕਾਨਾਂ ਹੁੰਦੀਆਂ ਨੇ ਹਰ ਕਿਸਮ ਦੀਆਂ ਦੁਕਾਨਾਂ ਹੁੰਦੀਆਂ ਨੇ ਹਰ ਕਿਸਮ ਦੀ ਚੀਜ਼ ਮਿਲ ਜਾਂਦੀ ਹੈ ਕਹਿੰਦੇ ਹਾੜ ਦਾ ਹਾੜ ਪਟਣ ਵੀ ਦਿਖਾਤਾ ਗੁਰੂ ਨੇ ਤਾਂ ਰਜਖੰਡ ਵੀ ਦਿਖਾਤਾ ਸਾਰਾ ਸੱਚਖੰਡ ਸਾਰੀ ਘੜ ਸੱਚਖੰਡ ਨੂੰ ਘੜ ਹੁੰਦੀ ਹੈ ਜਿਹਨੂੰ ਗਿਆਨ ਮਿਲਦਾ ਹੈ ਤਾਂ ਸੱਚਖੰਡ ਤੋਂ ਮਿਲਦਾ ਹੈ ਲੈ ਅਲੱਗ ਮਹਿਕਮੇ ਨੇ ਸਾਰਾ ਪਟਣ ਲਿਖਾਤਾ ਸ਼ਹਿਰ ਲਿਖਾਤਾ ਪਟਣ ਸ਼ਹਿਰ ਦਾ ਰੋਹ ਪਟਣ ਸ਼ਹਿਰ ਨੂੰ ਕਹਿੰਦੇ ਨੇ ਪਟਣ ਸ਼ਹਿਰ ਨੂੰ ਕਹਿੰਦੇ ਜਿੱਥੇ ਬਹੁਤ ਸਾਰੇ ਪੱਕੇ ਮਕਾਨ ਸਕੂਲ ਪਟਾਉ ਹੋਇਆ ਪਟਾਉ ਛੱਤ ਪਈ ਹੋਈ ਹੋਵੇ ਅੱਗੇ ਝੌਂਪੜੀ ਹੁੰਦੀ ਸੀ ਆਮ ਝੁੱਗੀ ਦੇ ਝੌਂਪੜੀਆਂ ਲੋ ਰਹਿੰਦੇ ਸੀ ਛਪਰਾਂ 'ਚ ਰਹਿੰਦੇ ਸੀ ਪਟਣ ਪੱਕੇ ਮਕਾਨ ਨੂੰ ਕਹਿੰਦੇ ਸੀ ਛੱਤ ਪਈ ਹੋਵੇ ਕੰਮ ਸਭ ਉਹ ਪਟੜ ਉਹ ਸ਼ਹਿਰਾਂ 'ਚ ਹੁੰਦੇ ਸੀ ਇਹ ਜੇ ਮਕਾਨ ਪਿੰਡਾਂ ਦੇ ਵਿੱਚ ਛੱਪਰ ਛੁਪਰੇ ਹੁੰਦੇ ਸੀ ਕਿ ਹਾਟ ਪਟਨ ਗੁਰੂ ਘਰ ਘਰ ਗੁਰੂ ਦਿਖਾਇਆ ਹਰ ਘਰ ਸਭ ਇਹ ਤਾਂ ਗੁਰੂ ਜਦ ਆਉਂਦਾ ਨਾ ਗੁਰੂ ਆ ਪੂਰਨ ਗਿਆਨ ਦਾ ਉਹ ਗੁਰੂ ਆ ਗੁਰੂ ਉਹਦਾ ਨਾਮ ਹੈ ਪਰਮ ਦਾ ਨਾਮ ਕਰਦਾ ਗਿਆ ਗੁਰੂ ਨੇ ਦਿਖਾਇਆ ਸ਼ਬਦ ਗੁਰੂ ਨੇ ਦਿਖਾਇਆ ਉਹ ਤੁਰਕੀ ਬਾਣੀ ਨਾਲ ਦੀਂਦਾ ਤੁਰਕੀ ਬਾਣੀ ਜਿਹੜੀ ਨਾ ਸ਼ਬਦ ਉਹ ਗੁਰੂ ਹੈ ਆਲੀ ਗੁਰੂ ਹੈ ਗੁਰਬਾਣੀ ਹੈ ਬਾਣੀ ਗੁਰੂ ਹੈ ਸਹਿਜੇ ਸਾਚ ਵਪਾਰ ਇਹ ਇਹਦੇ ਨਾਲ ਹਾਰਟ ਬਰਡਨ ਨਹੀਂ ਦਿੰਦਾ ਹੈਗਾ ਇਹਨਾਂ ਨਾਲ ਸੰਤੋਖ ਹੁੰਦਾ ਸਰ ਹੋਰ ਕੁਝ ਨਹੀਂ ਹੁੰਦਾ ਇਹ ਤੋਂ ਨਹੀਂ ਹੁੰਦਾ ਸੰਤੋਖ ਤੱਕ ਪਹੁੰਚਾ ਦਿੰਦੀ ਹੈ ਬਾਣੀ ਸਹਿਜੇ ਸੱਚ ਉਹ ਬਾਤ ਨਹੀਂ ਹੈ ਬਾਣੀ ਉਹ ਕਰਨਾ ਤੋਂ ਕਰਨਾ ਤੋਂ ਬਿਨਾਂ ਕਰਨ ਸੁਣਨ ਦੀ ਗੱਲ ਬਿਨਾਂ ਅੱਖਾਂ ਤੋਂ ਦੇਖਣ ਵਾਲੀ ਗੱਲ ਹੈ ਉਹਦਾ ਇਹਨਾਂ ਨਾਲ ਕਿਸਮਤ ਇਹ ਤਾਂ ਇਹ ਤਾਂ ਮਾਇਆ 'ਚ ਫਸੇ ਨੂੰ ਕੱਢ ਕੇ ਉਹਦੇ ਕਾਬਲ ਬਣਾਉਣਗੇ ਸਿਰਫ ਸਹਿਜੇ ਸੱਚ ਵਪਾਰੂ ਸਹਿਜ ਵਾਸਤਾ ਵਿੱਚ ਹੋ ਕੇ ਫੇਰ ਉਹ ਸ਼ਹਿਰ ਦੇ ਵਿੱਚ ਦੁਕਾਨ ਹੋ ਜਾਂਦੀ ਹੈ ਫਿਰ ਸਹਿਜ ਵਾਸਤਾ ਚ ਕੇ ਵਪਾਰ ਕਰਦੇ ਜਾਗਰਤ ਵਾਸਤਾ ਚ ਕੇ ਗੁਰੂ ਕੋ ਜਾਗਾ ਨੀਂਦ ਨਾ ਫੇਰ ਸੱਚ ਦਾ ਵਪਾਰ ਹੋ ਸਕਦਾ ਨਾਮ ਦਾ ਵਪਾਰ ਹੁੰਦਾ ਸਹਿਜੇ ਸਾਚ ਵਪਾਰੋ ਸੱਚ ਦੇਣਾ ਤੇ ਸੱਚ ਲੈਣਾ ਸੱਚ ਦਾ ਦਰਸਕ ਨਾਨਕ ਕਹਿ ਰਿਹਾ ਨਾ ਸੱਚ ਦੱਸ ਰਿਹਾ ਮੈਂ ਸਾਚ ਕਹੂੰ ਉੱਥੇ ਸੱਚ ਕਹਿ ਹੁੰਦਾ ਸੱਚ ਦੇ ਹੁੰਦਾ ਲੋਕਾਂ ਨੂੰ ਦੱਸ ਹੁੰਦਾ ਸੱਚ ਸੱਚ ਦਾ ਗਿਆਨ ਦੇ ਹੁੰਦਾ ਜਾਂ ਸੱਚ ਦਾ ਗਿਆਨ ਦੱਸ ਹੁੰਦਾ ਸਮਝਾ ਹੁੰਦਾ ਸਹਜੇ ਸੱਚ ਵਪਾਰੋ ਖੰਡਿਤ ਨਿਦਰਾ ਜਿੰਨਾ ਚਿਰ ਸਹਿਜ ਅਵਸਥਾ ਨਹੀਂ ਸੱਚ ਦਾ ਵਪਾਰ ਨਹੀਂ ਹੋ ਸਕਦਾ ਸਹਿਜ ਅਵਸਥਾ ਦੇ ਬਿਨਾਂ ਸੱਚ ਦਾ ਸਵਾਲ ਨਹੀਂ ਹੁੰਦਾ ਸੱਚ ਦਾ ਗਿਆਨ ਆਪਣੇ ਆਪ ਨੂੰ ਗਿਆਨ ਨਹੀਂ ਹੋ ਸਕਦਾ ਸਹਿਜ ਅਵਸਥਾ ਵਾਲਾ ਕੋਈ ਹੋਵੇ ਹੈ ਕੋਈ ਸੰਤ ਸਹਿਜ ਸੁਖ ਅੰਤਰ ਕੋਈ ਸਹਿਜ ਵਾਸਤਾ ਵਾਲਾ ਸੰਤ ਹੈ ਕਬੀਰ ਕਹਿੰਦਾ ਮੇਰੇ ਕੋਲ ਨਾਮ ਹੈ ਅਰਜਨ ਨਾਮੇ ਕੇ ਵਪਾਰੀ ਕਿਨੂੰ ਬਣ ਜਾ ਕਾਂਸੀ ਤਾਵਾ ਕਿਨੂੰ ਨਾਮ ਸਪਾਰੀ ਸੰਤਨ ਬਣ ਜਾ ਨਾਮ ਗੋਬਿੰਦ ਦਾ ਐਸੀ ਖੇਪ ਹਮਾਰੀ ਮੇਰੇ ਕੋਲ ਨਾਮ ਗੋਬਿੰਦ ਦਾ ਹੈ ਮੇਰੀ ਸਾਰੀ ਖੇਮ ਚਹੀ ਹੈ ਜੇ ਕੋਈ ਸਹਿਜ ਅਵਸਥਾ ਵਾਲਾ ਸੰਤ ਹੈ ਜੇ ਕੋਈ ਹੈ ਤਾਂ ਲੈ ਆ ਆਜੋ ਕੋਈ ਹੈ ਨਹੀਂ ਕਿਸੇ ਨੂੰ ਨਹੀਂ ਲਿਆ ਜੇ ਲਿਆ ਫਿਰ ਰਵਦਾਸ ਨੇ ਲਿਆ ਜੇ ਲਿਆ ਫਿਰ ਰਾਮਾਨੰਦ ਨੇ ਲਿਆ ਰਾਮਾਨੰਦ ਨੇ ਲਿਆ ਰਾਮਾਨੰਦ ਦਾ ਸ਼ਬਦ ਰਾਮਾਨੰਦ ਸਹਿਜ ਅਵਸਥਾ ਵਾਲਾ ਸੀ ਲੈ ਲਿਆ ਰਬਦਾਸ ਸਹਿਜ ਅਵਸਥਾ ਵਾਲਾ ਸੀ ਲੈ ਲਿਆ ਹੋਰ ਸੀ ਸਹਿਜ ਅਵਸਥਾ ਵਾਲੇ ਸੀ ਸਾਰੇ ਕਿਉਂਕਿ ਕਬੀਰ ਦੀ ਦੀ ਸੰਸਾਰ ਕੋਲ ਨਾਮਦੇਵ ਵੀ ਪੰਜਾਬ ਚ ਆਇਆ ਉਥੋਂ ਪੰਜਾਬ ਚ ਆ ਕੇ ਨਾਮਦੇਵ ਨੂੰ ਪਤਾ ਲੱਗਣਾ ਇਧਰ ਪੰਜਾਬ ਦਿੱਲੀ ਤੋਂ ਪਰੇ ਨੂੰ ਚਲਾ ਗਿਆ ਉਧਰ ਬਨਾਰਸ ਨੂੰ ਪੰਜਾਬ ਫੇਰ ਆਇਆ ਨਾਮਦੇਵ ਸਾਰਿਆਂ ਨੂੰ ਉੱਥੋਂ ਪਤਾ ਲੱਗਿਆ ਬਾਅਦ ਸਾਰੇ ਵਸਾਲੇ ਸਾਰੇ ਸੀ ਖੰਡਿਤ ਨਿੰਦਰਾ ਅਲਪ ਆਹਾਰੰ ਦੇ ਤਤ ਵਿਚਾਰੋ ਖੰਡਿਤ ਨਿੰਦਰਾ ਅਲਪ ਆਹਾਰੰ ਜਿਹੜਾ ਸੱਚ ਦਾ ਗਿਆਨ ਹੈ ਥੋੜਾ ਜਿਹਾ ਵੀ ਜਿਹਦੇ ਅੰਦਰ ਚਲਾ ਗਿਆ ਨਾ ਪਰ ਥੋੜਾ ਜਿਹਾ ਕਣਕਾ ਵਤ ਉਹਦੇ ਨਿੰਦਰਾ ਹਮੇਸ਼ਾ ਵਾਸਤੇ ਖੰਡਿਤ ਹੋ ਜਾਂਦੀ ਗੁਰੂ ਜਾਗਾ ਨੀਂਦ ਨਾ ਸੋਵੇ ਉਹਦਾ ਜਿਹੜਾ ਸੁਪਨਾ ਖਤਮ ਹੋ ਜਾਂਦਾ ਹੈ ਜਾਗ ਜਾਂਦਾ ਉਹ ਨਾਨਕ ਤਤ ਵਿਚਾਰ ਨਿਦਰਾ ਖੰਡ ਦੋਗੀ ਜਾਗ ਪਿਆ ਜੇ ਜਾਗਿਆ ਹੋਇਆ ਫਿਰ ਸੌਂਦਾ ਸੁਪਨਾ ਖਤਮ ਹੋ ਗਿਆ ਨਿਦਰਾ ਖੰਡ ਦੋਗੀ ਇੱਕ ਬਣ ਗਿਆ ਉਹ ਇੱਕ ਹੋ ਗਿਆ ਖੰਡਤ ਨਿਦਰਾ ਅਲਪ ਆਹਾਰਮ ਤਤ ਗਿਆਨ ਦਾ ਥੋੜਾ ਜਿਹਾ ਵੀ ਉਹਦੇ ਅੰਦਰ ਕਣਕਾ ਚਲਾ ਗਿਆ ਉਹਦੀ ਨਿੰਦਰਾ ਹੀ ਖੰਡਤ ਹੋ ਜਾਂਦੀ ਨਿੰਦਰਾ ਖੰਡਤ ਤਾਂ ਹੁੰਦੀ ਹੈ ਆ ਜਿਹੜਾ ਸਾਰਾ ਝੂਠਾ ਧਰਮ ਨੂੰ ਝੂਠ ਭਾ ਜਾਂਦਾ ਸੱਚ ਧਰਮ ਹੋਰ ਹੈ ਸੰਸਾਰੀ ਧਰਮ ਹੋਰ ਹੈ ਇਹ ਦੋਹਾਂ ਦਾ ਫਰਕ ਸਮਝ ਆ ਜਾਂਦਾ ਪਹਿਲਾਂ ਸੁੱਤਾ ਪਿਆ ਹੀ ਤਪ ਕਰ ਰਿਹਾ ਸੀ ਸੁੱਤਾ ਪਿਆ ਹੀ ਨਾਮ ਜਪ ਰਿਹਾ ਸੀ ਸੁੱਤਾ ਪਿਆ ਹੀ ਦਾਨ ਕਰ ਰਿਹਾ ਸੀ ਆਪਣੇ ਆਪ ਨੂੰ ਬੜਾ ਦਾਨੀ ਸਮਝਦਾ ਸੀ ਆਪਣੇ ਆਪ ਨੂੰ ਧਾਰਮਿਕ ਸਮਝਦਾ ਸੀ ਸੁੱਤਾ ਪਿਆ ਉਹ ਸਾਰਾ ਇੱਕੋ ਝਟਕੇ ਨਾਲ ਮੰਨ ਲਿਆ ਵੀ ਤੂੰ ਤਾਂ ਪਾਗਲ ਸੀ ਇਹਦਾ ਧਰਮ ਹੀ ਨਹੀਂ ਹੈ ਉਹ ਭਲੇਖਾ ਦੂਰ ਹੋ ਗਿਆ ਨਿੰਦਰਾ ਖੰਡਤ ਹੋ ਗਈ ਧਾਰਮਿਕ ਹੋਣ ਦਾ ਭਲੇਖਾ ਦੂਰ ਹੋ ਗਿਆ ਮੈਂ ਧਾਰਮਿਕ ਹਾਂ ਦੁਆ ਨਾ ਮੈਂ ਚੰਗਾ ਉਹ ਭਲੇਖਾ ਦੂਰ ਦੁਆ ਨਾ ਚੰਗਾ ਦਾ ਤੂੰ ਹੈ ਪਰ ਜਿਹੜਾ ਹੰਕਾਰ ਬਣ ਗਿਆ ਉਹਦਾ ਉਹ ਕੀ ਕਰੇ ਖੂਨ ਤੇਰੇ ਜ਼ਿਆਦਾ ਸੀ ਖੁਰਾਕ ਤਾਂ ਖਾਦੀ ਸੀ ਉਹ ਪਰੰਦਰ ਦਾ ਰਸੌਲੀ ਬਣ ਗਈ ਉਹਦੀ ਉਹ ਜਿਹੜੀ ਅੰਦਰ ਰਸੌਲੀ ਬਣ ਗਈ ਉਹ ਉਹਦਾ ਕੀ ਕਰੇਗਾ ਉਹ ਤੈਨੂੰ ਰਸੌਲੀ ਦਾ ਨਹੀਂ ਪਤਾ ਜਿਹੜੀ ਅੰਦਰ ਬਣ ਚੁੱਕੀ ਬਿਮਾਰੀ ਬਣ ਚੁੱਕੀ ਹੋਵੇ ਬਣ ਗਈ ਜਿਹੜੀ ਉਹ ਬਾਹਰ ਕੱਢਣੀ ਪਊਗੀ ਆਪਰੇਸ਼ਨ ਕਰਕੇ ਹੁਣ ਤਾਂ ਨਹੀਂ ਤਾਂ ਉਹੀ ਮੌਤ ਦਾ ਕਾਰਨ ਬਣ ਜੂਗੀ ਰਸੋਈ ਉਹ ਵੀ ਮੌਤ ਦਾ ਕਾਰਨ ਬਣ ਜੂ ਤੇਰਾ ਕਹਦਾ ਕੀ ਕੀਤਾ ਤੈਂ ਬਾਹਰ ਮੁਨੀ ਮੁਰ ਵਰਗਲੇ ਮਾਨ ਸਭੇ ਕੋ ਐਸੇ ਰਸੋਈ ਨੇ ਖਾ ਜਾਣਾ ਤੇ